ਚੌਪੀ ਪੋਠੋ ਹਾਰ ਨਾਰ ਇਕ ਰਹੈ ਰੁਦਰ ਕਲਾ ਤਾ ਕੋ ਜਗ ਕਹੈ ਤੇ ਗ੍ਰਹਿ ਰੋਜ ਖੁਦਾਈ ਆਵੈ ਧਨ ਡਰ ਪਾਏ ਤਾਹੈ ਲੈ ਜਾਵੈ ਇੱਕ ਦਿਨ ਇਹਨ ਕਛ ਧਨ ਨਹਿ ਦਇਓ ਕੋ ਖੁਦਾਇਨ ਕੇ ਮਨ ਭਇਓ ਸਭੀ ਹਾਥ ਕੁਰਾਨ ਉਠਾਏ ਮਿਲ ਗਿਲ ਭਵਨ ਤਮਨ ਕੇ ਆਏ ਹਾਣਤ ਕਹਿਓ ਨਬੀ ਕੀ ਕਰੀ ਯਾ ਸੁਣ ਬਚਨ ਨਾਰ ਅਤ ਡਰੀ ਤਿਨ ਕੋ ਸਦਨ ਬੀਜ ਬੈਠਾਇਓ ਖਾਨ ਮੁਹੱਬਤ ਸਾਥ ਜਿਤਾਇਓ ਤਾਕੇ ਤੁਰਤ ਪਿਆਦੇ ਆਏ ਇੱਕ ਗ੍ਰਹਿ ਮੈਂ ਬੈਠਾਏ ਛਪਾਏ ਖਾਣਾ ਭਲੋ ਤਿਨਾਗੇ ਰਾਖਿਓ ਆਪ ਖੁਦਾਇਨ ਸੋ ਯੂੰ ਪਾਖਿਓ ਹਾਣਤ ਮੈਂ ਨਾ ਨਵੀ ਕੀ ਕਰੀ ਮੋਤੋ ਕਹੋ ਚੂਕ ਕਾ ਪਰੀ ਤਾਕੀ ਜੋ ਨਿੰਦਾ ਮੈਂ ਕਰੂੰ ਆਪਣੇ ਮਾਰ ਕਟਾਰੀ ਮਰੂੰ ਜੋ ਕਹਿ ਲੈਨੋ ਹੋਏ ਸੋ ਲੀਜੈ ਹਾਨਤ ਕੋ ਮੋਹਿ ਦੋਸ ਨਾ ਦੀਜੈ ਵਿਹਾਸ ਖੁਦਾਇਨ ਬਚਨ ਉਚਾਰਿਓ ਧਨ ਲਾਲਚ ਹਮ ਚਰਿਤ ਸੋ ਧਾਰਿਓ ਦੋਰਾ ਜੋ ਹੋ ਕਛੂ ਮੁਹੰਮਦੈ ਮੁਖਤੈ ਕਾਢੋ ਕਾਰ ਤੋ ਮੈਂ ਆਪਣੇ ਆਪ ਹੀ ਮਰੋ ਕਟਾਰੀ ਮਾਰੇ ਚਉਪਈ ਤੈ ਨਹਿ ਕਛੂ ਨਬੀ ਕੋ ਕਹਿਓ ਧਨ ਕੇ ਹੇਤ ਤੋ ਹੇ ਹਮ ਗਹਿਓ ਅਦਕ ਦਰਬ ਹੀ ਮੋਇ ਦੀਜੈ ਨਾ ਤਰ ਮੀਚ ਮੂਨ ਪਹਿਲੀ ਜੈ ਦੋਰਾ ਹਮ ਬਹੁ ਲੋਗ ਪਿਸ਼ੌਰ ਕੇ ਇਨੀ ਤੋਹ ਤਨ ਸਾਥ ਤਨੀ ਕਰੇ ਨਿਧਣੀ ਕਨੇ ਹਵੈ ਹੈ ਗਏ ਅਨਾਥ ਚਉਪਈ ਯੋ ਸੁਨ ਬਚਨ ਪਿਆਦਨ ਪਾਇਓ ਵੇਈ ਸਭ ਝੂਠੇ ਠਹਿਰਾਇਓ ਗ੍ਰਹਿ ਪੇ ਨਿਕਸ ਦਿਨੈ ਗਹਿ ਲੀਨੋ ਸਭ ਹਿਨ ਕੀ ਮੁਸ਼ਕੈ ਕਸ ਦੀਨੋ ਦੋਰਾ ਲਾਤ ਮੁਸ਼ਟ ਕੁਰਰੇ ਕਨੇ ਬਰਸੀ ਪਨੀ ਅਪਾਰ ਦੈ ਮੁਸ਼ਕਨ ਕੋ ਲੈ ਚਲੇ ਹੀਰਤ ਲੋਕ ਹਜ਼ਾਰ 24 ਤਿਨ ਕੋ ਬਾਂਧ ਲੈ ਗਏ ਤਾਹਾਂ ਖਾਨ ਮੁਹੱਬਤ ਬੈਠੋ ਜਹਾਂ ਪਨਹਿਰ ਨਾਰ ਨਵਾਬ ਦਿਲਾਈ ਤੋਬਾ ਤੋਬਾ ਕਰੈ ਖੁਦਾਈ ਪਨਹਨ ਕੇ ਮਾਰਤ ਮਰ ਗਏ ਤਵੈ ਡਾਰ ਨਦੀ ਮੈਂ ਦੇ ਚੁੱਪ ਹੋਵੈ ਰਹਿ ਤੁਰਕ ਸਭ ਸੋ ਤਬ ਤੇ ਤੂੰ ਹਤ ਦੇਤ ਨਾ ਕੋ ਦੋਰਾ ਤਬ ਤਿਨ ਬਿਪ ਬੁਲਾਏ ਕੈ ਦੀਨੋ ਦਾਨ ਅਪਾਰ ਛਲ ਕੈ ਕੈ ਜੂਤਿਨ ਭੈ ਬੀਸ ਖੁਦਾਈ ਮਾਰ ਚਉਪਈ ਚੁੱਪ ਤਬ ਤੇ ਹੋਇ ਰਹਿ ਖੁਦਾਈ ਕਾਹੂ ਸਾਥ ਨ ਹਾਰ ਬਢਾਈ ਸੋਈ ਕਰੈ ਜੋ ਹਿੰਦੂ ਕਹੈ ਤੋਮਤ ਦੈ ਕਾਹੂ ਨਾ ਗਹੈ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 99 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਰੂਪਰ ਰਾਵ ਰੂਪੇਸ਼ਵਰ ਭਾਰੋ ਰਗਕੁਲ ਬੀਚ ਅਧਿਕ ਉਜਿਆਰੋ ਚਿਤ੍ਰ ਕੁਵਾਰੀ ਰਾਣੀ ਇਕਤਾ ਕੇ ਰੂਪਤੀ ਕੋ ਤੁਲਨਾ ਵਾਕੇ ਦਾਨਵ ਏਕ ਲੰਕ ਤੇ ਆਇਓ ਤਾਕੋ ਰੂਪ ਹੇਰ ਉਰਝਾਇਓ ਮਨ ਮੈਂ ਅਧਿਕ ਰੀਜ ਕਰ ਗਇਓ ਤਾਕੋ ਲਗਾ ਨਾ ਤਜ ਤੇ ਦਇਓ ਤਬ ਤਿਨ ਮੰਤਰੀ ਅਧਿਕ ਬੁਲਾਏ ਅਨਕ ਭਾਂਤ ਉਪਚਾਰ ਕਰਾਏ ਤਾਂ ਏਕ ਮੁੱਲਾ ਚਲ ਆਇਓ ਆਨ ਆਪਣਾ ਓਜ ਜਨਾਇਓ ਤਬ ਤਿਨ ਘਾਤ ਦਾਨ ਵਹਿ ਪਾਇਓ ਏਕ ਹਾਥ ਸੋ ਮਹਲ ਉਚਾਇਓ ਦੁਤੀਏ ਹਾਥ ਤਾਕੋ ਗਹਿ ਲੀਨੋ ਤਮਨ ਛਾਤ ਭੀਤਰ ਧਰ ਦੀਨੋ ਦੋਹਰਾ ਤਰਿਓ ਥਮ ਉਪਰ ਤਿਸੈ ਇਕ ਕਰ ਛਾਤ ਉਠਾਏ ਮਾਰ ਮੁਲਾਨਾ ਕੋ ਦਇਓ ਜਮ ਕੇ ਧਾਮ ਪਠਾਏ ਚਉਪਈ ਤਹਾ ਇੱਕ ਔਰ ਮੁਲਾਨੋ ਆਇਓ ਸੋ ਪਗਰ ਟਾਂਗ ਪਟਕਾਇਓ ਤੀਜੋ ਔਰ ਆਇ ਤਹ ਗਇਓ ਸੋ ਢਾਰ ਨਦੀ ਮੈਂਦਇਓ ਤਬ ਇੱਕ ਤ੍ਰਿਆ ਤਹਾ ਚਲ ਆਈ ਭਾਂਤ ਭਾਂਤ ਤਿਹ ਕਰੀ ਬਡਾਈ ਲਿਹਜ ਪੇਹਜ ਬਹੁ ਤਾਹੇ ਖਵਾਇਓ ਮਦਰੋ ਪਿਆਇ ਤਾਹੇ ਰਿਜਵਾਇਓ ਤਾਕੇ ਨਿਤ ਬੁਹਾਰੀ ਦੇਵੈ ਕੋ ਚਿਤ ਚੁਰਾਇ ਕਹਿ ਲੇਵੈ ਇੱਕ ਦਿਨ ਹੋਏ ਬਿਮਾਨਸੀ ਰਹੀ ਤਬ ਐਸੇ ਦਾਨੋ ਦਿਨ ਕਹੀ ਖਾਤ ਪੀਤ ਹਮਰੋ ਤੂੰ ਨਾਹੀ ਸੇਵਾ ਕਰਤ ਰਹਾਤ ਗ੍ਰਹਿ ਮਾਹੀ ਅਦਗ ਰੀਜ ਨਿਸ਼ਚਰੈ ਉਚਾਰੋ ਦਿਉ ਵਹਿ ਜੋ ਹਿਰਦੈ ਵਿਚਾਰੋ ਜਬ ਦੋ ਤੀਨ ਵਾਰ ਤਿਨ ਕਹਿਓ ਤਾਪੈ ਅਦਗ ਰੀਜ ਕਹਿ ਰਹਿਓ ਕਹਿਓ ਅਸੁਰ ਲਾਗਿਓ ਇਕ ਤ੍ਰਿਆ ਕੋ ਸਕੈ ਦੂਰ ਕਰ ਤੂੰ ਨਹਿ ਤਾਕੋ ਤਬ ਤਿਨ ਜੰਤਰ ਤੁਰਤ ਲਿਖ ਲੀਨੋ ਲੈ ਤਾਕੋ ਕਰ ਭੀਤਰ ਦੀਨੋ ਜਾ ਕੋ ਤੂੰ ਇਕ ਬਾਰ ਦਿਖਾਇ ਹੈ ਜਾਰਵਰ ਢੇਰ ਭਸਮ ਸੋ ਹੋਵੈ ਹੈ ਤਾਕੈ ਕਰ ਤੇ ਜੰਤਰ ਲਿਖਾਇਓ ਲੈ ਕਰ ਮੈਂ ਤਹਿ ਕੋ ਦਿਖਰਾਇਓ ਤਬ ਸੋ ਜੰਤਰ ਦਾਨੋ ਲਖ ਲੈਓ ਸੋ ਜਰ ਢੇਰ ਭਸਮ ਹੋਵੇ ਗਇਓ ਦੋਹਰਾ ਦੇਵ ਰਾਜ ਜੇ ਦੈਤ ਕੋ ਜੀਤ ਸਕਤ ਨਹਿ ਜਾਏ ਸੋ ਅਬਲਾ ਇਹ ਛਲ ਪਏ ਜੰਪੁਰ ਦਇਓ ਪਠਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 100ਵੋ ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ ਚੌਪਈ ਰਾਵੀ ਤੀਰ ਜਾ ਟਿਕ ਰਹਿ ਮਹੀਵਾਲ ਨਾਮ ਜਗ ਕੈ ਨਿਰਗ ਸੋਹਣੀ ਬਸਵੈ ਗਈ ਤਾ ਪੈਰੀ ਸੁਆਸ਼ਕ ਭਈ ਜਬ ਹੀ ਭਾਨ ਅਸਵੈ ਜਾਵੈ ਤਬ ਹੀ ਪੈਰ ਨਦੀ ਤਹ ਆਵੈ ਦ੍ਰਿੜ ਗਹਿ ਘਟ ਉਰ ਕੇ ਤਰ ਧਰੈ ਛਿਨਵੈ ਪੈਰ ਭਾਰ ਤੇ ਪਰੈ ਏਕ ਦਿਵਸ ਉਠ ਕੈ ਤਾਈ ਸੋਭ ਤੂ ਤੋ ਬੰਧ ਲਖ ਪਾਈ ਪਾਛੇ ਰਾਗ ਭੇਲ ਤੇ ਚੈ ਹੋ ਕਛੂ ਸੋਹਣੀ ਤਾਏ ਨਾ ਲਿਓ ਭੁਜੰਗ ਛੰਦ ਸਖੀ ਪ੍ਰੇਮ ਬਾਲਾ ਤਿਸੀ ਠੌਰ ਤਾਈ ਜਹਾਂ ਤਾਬ ਕੈ ਬੂਟ ਮੈਂ ਮਾਟ ਆਈ ਲਿਓ ਹਾਥ ਤਾਕੋ ਤਸੀ ਨੀਰ ਮਿਆਨੇ ਮਿਲੀ ਜਾਏ ਤਾਕੋ ਯਹੀ ਭੇਦ ਜਾਣੇ ਮਿਲੀ ਜਾਏ ਤਾਕੋ ਫਿਰੀ ਫੇਰੀ ਬਾਲਾ ਦਿਪੈ ਚਾਰ ਸੋਭਾ ਮਨੋ ਆਗ ਜਵਾਲਾ ਲੈ ਹਾਥ ਮਾਟਾ ਨਦੀ ਪੈ ਰਿਆਈ ਕੋ ਨਾਹੇ ਜਾਣੈ ਤਿਨੀ ਬਾਤ ਪਾਈ ਭਇਓ ਪ੍ਰਾਤ ਲੈ ਕਾਚ ਮਾਟਾ ਸਿਧਾਇਓ ਤਿਸੈ ਢਾਰ ਦੀਨੋ ਉਸੈ ਰਾਖ ਆਇਓ ਪੈ ਸੋਹਣੀ ਰਹਿਣ ਜਬ ਹੀ ਸਦਾਈ ਵਹਿ ਮਾਟ ਲੈ ਕੇ ਛਕੀ ਪ੍ਰੇਮ ਆਈ ਦੋਹਰਾ ਆਧਿਕ ਜਬ ਸਰਤਾ ਤਰੀ ਮਾਟ ਗਇਓ ਤਬ ਕੂਟ ਡੁਬਕੀ ਲੇਤੇ ਤਨ ਗਇਓ ਪ੍ਰਾਨ ਬਹੁਰ ਗਏ ਛੂਟ ਚਉਪਈ ਮੇਹੀ ਵਾਰ ਅਦਿਕ ਦੁਖ ਧਾਰਿਓ ਕਾਂ ਸੋਹਣੀ ਰਹੀ ਵਿਚਾਰਿਓ ਨਦੀ ਬੀਚ ਖੋਜਤ ਬਹੁ ਭਇਓ ਆਈ ਲਹਿਰ ਡੂ ਸੋ ਗਇਓ ਏਕ ਪੁਰਖ ਯਾ ਚਰਿਤ੍ਰ ਸੁਧਾਰਿਓ ਮੇਹੀ ਵਾਲ ਸੋਹਣੀਐ ਮਾਰਿਓ ਕਾਚੋ ਘਟ ਵਾਕੋ ਦੈ ਬੋਰਿਓ ਮੇਹੀ ਹੂੰ ਕੋ ਸਿਰ ਤੋਰਿਓ ਇਤ ਸ੍ਰੀ ਚਰਿਤ੍ਰ ਪ੍ਰਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 101 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਅਵਧਪੁਰੀ ਭੀਤਰ ਵਸੈ ਅਜ ਸੁਤ ਦਸਰਥ ਰਾਵ ਦੀਨਨ ਕੀ ਰੱਛਾ ਕਰੈ ਰਾਖਤ ਸਭ ਕੋ ਭਾਵ ਦੈਤ ਦੇਵਤਨ ਕੋ ਬਨਿਓ ਏਕ ਦਿਵਸ ਸੰਗਰਾਮ ਬੋਲ ਪਠਾਇਓ ਇੰਦਰ ਨੇ ਲੈ ਦਸ਼ਰਥ ਕੋ ਨਾਮ ਚਉਪਈ ਦੂਤੈ ਕਹੋ ਤੁਰਤ ਤੋਂ ਜਈਓ ਸੈਨ ਸਹਿਤ ਦਸ਼ਰਥ ਕੋ ਲਈਓ ਗ੍ਰਹਿ ਕੋ ਸਕਲ ਕਾਮ ਤਜ ਆਵੈ ਹਮਰੀ ਦਿਸ ਹੈ ਜੁਦ ਮਚਾਵੈ ਇੰਦੋਰਾ ਦੂ ਸਤਕ੍ਰਿਤ ਜੋ ਪਠਾਇਓ ਸੋ ਦਸ਼ਰਥ ਪੈ ਆਏ ਜੋ ਤਾਸੋ ਸੁਆਮੀ ਕਹਿਓ ਸੋ ਤਿਹ ਕਹਿਓ ਸੁਨਾਏ ਚਉਪਈ ਬਾਸਵ ਕਹਿਓ ਸੋ ਤਾਹੇ ਸੁਨਾਇਓ ਸੋ ਸੁਨ ਭੇਦ ਕੇ ਕਈ ਪਾਇਓ ਚਲੇ ਚਲੋ ਰਹਿਓ ਤੋ ਰਹਿ ਹਉ ਨਾ ਤਰ ਦੇਹ ਅਗਨ ਮੈਂ ਹਉ ਤ੍ਰੀ ਕੋ ਮੋਹ ਨਿਰਪਤ ਸਉ ਭਾਰੋ ਤੇ ਸੰਗ ਲੈ ਓਏ ਹੋਰ ਪਧਾਰੋ ਬਾਲ ਕਹਿਓ ਸੇਵਾ ਤਬ ਕਰ ਕਰਹੂੰ ਜੂਝੋ ਨਾਦ ਪਾਪ ਕੈ ਅਬਦ ਰਾਜ ਤਾ ਤੁਰ ਸਿਧਾਇਓ ਸੁਰ ਅਸੁਰਨ ਜਹ ਜੁਦ ਮਚਾਇਓ ਬੱਜਰਬਾਨ ਵਿਸ਼ਵਾ ਜਹ ਬਰਖੈ ਕੁਪ ਕੁਪ ਵੀਰ ਤਨੁ ਹਨੇ ਕਰਖੈ ਉਜੰਗ ਛੰਦ ਬਦੇ ਗੋਲ ਗਾੜੇ ਚਲਿਓ ਬੱਜਰ ਧਾਰੀ ਬਜੈ ਦੇਵਦਾਨ ਵਜਹਾਂ ਹੀ ਆਕਾਰੀ ਗਜੈ ਕੋਟ ਜੋਦਾ ਮਹਾ ਕੋਪ ਕਹਿ ਕਹਿ ਭਰੇ ਆਨ ਕਹਿ ਬਾੜ ਵਾਰੀਨ ਲੈ ਕਹਿ ਭਜੇ ਦੇਵਦਾਨੋ ਅਨਕ ਬਾਣ ਮਾਰੇ ਚਲੇ ਛਾੜ ਕੈ ਇੰਦਰ ਕੇ ਵੀਰ ਭਾਰੇ ਰਹਿਓ ਏਕ ਠਾਡੋ ਤਹਾਂ ਬੱਜਰ ਧਾਰੀ ਪਰਿਓ ਤਾਏ ਸੋ ਰਾਵ ਤਹਿ ਮਾਰ ਭਾਰੀ ਇਤੈ ਇੰਦਰ ਰਾਜਾ ਉਤੈ ਦੈਤ ਭਾਰੇ ਹਟੇ ਨਾ ਹਠੀਲੇ ਮਹਾਰੋ ਵਾਰੇ ਲਇਓ ਘੇਰ ਤਾ ਕੋ ਚਹੂ ਔਰ ਐਸੇ ਮਨੋ ਪਵਨ ਉਠੈ ਘਟਾ ਕੋਰ ਜੈਸੇ ਪਰੀ ਦੇਵ ਦਾਵਾਨ ਕੀ ਮਾਰ ਭਾਰੀ ਹਠਿਓ ਏਕ ਹਾਠੇ ਤਹਾਂ ਛਤਰ ਤਾਰੀ ਅਜਿਆ ਆਨੰਦ ਜੂ ਕੋ ਸਤੇ ਲੋਕ ਜਾਣੈ ਪਰੇ ਆਨ ਸੋਉ ਮਹਾਰੋਸ ਠਾਨੈ ਮਹਾ ਕੋਪ ਕਹਿ ਕਹਿ ਹਠੀ ਦੈਤ ਟੂਕੇ ਫਿਰੇ ਆਨ ਚਾਰੋਂ ਦਿਸਾ ਰਾਵ ਜੂਕੇ ਮਹਾ ਬਜਰ ਭਾਨਾਨ ਕਹਿ ਕਾਏ ਮਾਰੈ ਬਲੀ ਮਾਰਹੀ ਮਾਰਿਐ ਸੇ ਪੁਕਾਰੈ ਹਠੇ ਨਾ ਹਠੀਲੇ ਹਠੇ ਐਠਿਆਰੇ ਮੰਡੇ ਕੋਪ ਕਹਿ ਕਹਿ ਮਹਾਵੀਰ ਮਾਰੇ ਚਹੂ ਹੋਰ ਬਾਦਿਤਰ ਆਨੇਕ ਬਾਜੈ ਉਠੋ ਰਾਗ ਮਾਰੂ ਮਹਾਸੂਰ ਗਾਜੈ ਕਿਤੇ ਹਾਕ ਮਾਰੇ ਕਿਤੇ ਬਾਗ ਦਾਬੇ ਕਿਤੇ ਟਾਲ ਟਾਹੇ ਕਿਤੇ ਦਾੜ ਚਾਬੇ ਕਿਤੇ ਬਾਗ ਸੋ ਹਰ ਹਲੇ ਵੀਰ ਭਾਰੀ ਕਿਤੇ ਜੂਝ ਜੋਦਾ ਗਏ ਛਤਰ ਧਾਰੀ ਦੋਰਾ ਅਸੁਰਨ ਕੀ ਸੈਨਾ ਹੁਤੇ ਅਸੁਰ ਨਿਕਸਿਓ ਏਕ ਸੂਤ ਸੰਘਾਰ ਅਜ ਆਨੰਦ ਕਉ ਮਾਰੇ ਵਿਸਿਖ ਅਨੇਕ ਚਉਪਈ ਪ੍ਰਥਮਾਤ ਐਸੇ ਸੁਨ ਪਾਇਓ ਕਾਮ ਸੂਤ ਅਜ ਸੁਤ ਕੋ ਆਇਓ ਆਪਨ ਭੇਖ ਸੁਭਟ ਕੋ ਧਰਿਓ ਜੈ ਸੂਤ ਪਨ ਨਿਰਪ ਕੋ ਕਰਿਓ ਨੇ ਐਸੀ ਭਾਂਤ ਵਾਵੈ ਨਿਰਪ ਕੋ ਬਾਨ ਨ ਲਾਗਨ ਪਾਵੈ ਜਾਇਓ ਚਹਿਤ ਅਜ ਸੁਤ ਜਹਾਂ ਲੈ ਅਬਲਾ ਪਹੁੰਚਾਵੈ ਤਾਹਾਂ ਐਸੇ ਅਬਲਾ ਰਥੈ ਤਵਾਵੈ ਜਹ ਪਹੁੰਚੈ ਤਾ ਕੋ ਨਿਰਭਕਾਵੈ ਉੜੀ ਧੂਰ ਲੱਗੀ ਅਸਮਾਨਾ ਅਸ ਚਮਕੈ ਬਿਜਰੀ ਪਰਮਾਨਾ ਤਿਲ ਤਿਲ ਟੂਕ ਕਰ ਮਾਰੇ ਏਕ ਵੀਰ ਕਟ ਤੇ ਕਟ ਡਾਰੇ ਦਸ਼ਰਥ ਅਧਿਕ ਕੋਪ ਕਰ ਗਾਜਿਓ ਹਰਨ ਮੈਂ ਰਾਗ ਮਾਰੂ ਆ ਬਾਜਿਓ ਦੋਹਰਾ ਸੰਖ ਨਹੀਰੀ ਕਾਨਰੇ ਤੁਰਹੀ ਭੇਰ ਅਪਾਰ ਮੁਚੰਗ ਸਨਾਈ ਡੁਗਡੁਗੀ ਡਵਰੂ ਢੋਲ ਹਜ਼ਾਰ ਭੁਜੰਗ ਛੰਦ ਚਲੇ ਭਾਜ ਲੈਂਡੀ ਸੋ ਜੋ ਦਾਗਰ ਜੈ ਮਹਾ ਭੇਰ ਭਾਰੀਨ ਸੋ ਨਾਦ ਵੱਜੈ ਪਰੀ ਆਨ ਭੂਤਾਨ ਕੀ ਭੀਰ ਪਾਰੀ ਮੰਡੇ ਕੋਬ ਕਹਿ ਕਹਿ ਬੜੇ ਛਤਰ ਤਾਰੀ ਦਿਪੈ ਹਾਥ ਮੈਂ ਕੋਟ ਕਾਢੀ ਕਿਰਪਾਨੈ ਗਿਰੈ ਭੂਮ ਮੈਂ ਝੂਮ ਜੋ ਦਾ ਜਵਾਨੈ ਪਰੀ ਆਨ ਭੀਰਾਨ ਕੀ ਭੀਰ ਪਾਰੀ ਬਹਿ ਸ਼ਸਤਰਿਓ ਅਸਤਰ ਕਾਤੀ ਕਟਾਰੀ ਬਜੇ ਸਾਰ ਭਾਰੋ ਕਿਤੈ ਹੀ ਪਰਾਏ ਕਿਤੇ ਚੁੰਗ ਬਾਂਧੇ ਚਲੇ ਖੇਤ ਆਏ ਪਰੀ ਭਾਨ ਘੋਲਾਨ ਕੀ ਮਾਰ ਐਸੀ ਮਨੋ ਕੁਾਰ ਕੇ ਮੇਖ ਕੀ ਬ੍ਰਿਸ਼ਟ ਜੈਸੀ ਪਰੀ ਮਾਰ ਭਾਰੀ ਮਚੋ ਲੋਹ ਗਾਢੋ ਅਹਿਲਾਦ ਜੋਧਾਨ ਕੇ ਚਿਤ ਬਾਢੋ ਕਹੂੰ ਭੂਤ ਔ ਪ੍ਰੇਤ ਨਾਚੈ ਰੁਗਾਵੈ ਕਹੂੰ ਜੋਗਨੀ ਪੀਤ ਲੋਹ ਸੁਹਾਵੈ ਕਹੂੰ ਵੀਰ ਬੈਤਾਲ ਬਾਂਕੇ ਵਿਹਾਰੈ ਕਹੂੰ ਵੀਰ ਵੀਰਾਨ ਕੋ ਮਾਰਿ ਡਾਰੈ ਕਿਤੇ ਵਾਨ ਲੈ ਸੂਰ ਕੰਮਾਨ ਐ ਚੈ ਕਿਤੈ ਕੈਂਚ ਜੋਧਾਨ ਕੇ ਕੇਸ ਖੈਂਚੈ कहूँ पार्वती मूंड माला बनावै कहूँ राग मारू महारुद्र गावै कहूँ कोप कै डाकनी हाक मारै गए जूझ जोधा बिना ही संघारै कहूँ धुंद बीटोल साहनाए बजै महाकोप कै सूर केते गरजै ਪਰੇ ਕੰਠ ਵਾਸੀ ਕਿਤੇ ਵੀਰ ਮੂਏ ਤਨੰ ਤਿਆਗ ਗਾਮੀ ਸੋ ਬੈਕੁੰਠ ਹੂਏ ਕਿਤੇ ਖੇਤ ਮੈਂ ਦੇਵ ਦੇਵਾਰੀ ਮਾਰੇ ਕਿਤੇ ਪ੍ਰਾਨ ਸੁਰ ਲੋਕ ਤਜ ਕੈ ਬਿਹਾਰੇ ਕਿਤੇ ਕਾਏ ਲਾਗੋ ਮਹਾਬੀਰ ਝੂਮੈ ਮਨੋ ਪਾਨ ਕੈ ਭੰਗ ਮਾ ਲੰਗ ਕੂਮੈ ਬਲੀ ਮਾਰ ਹੀ ਮਾਰ ਕੈ ਕੈ ਪਧਾਰੇ ਹਨੇ ਛਤਰ ਤਾਰੀ ਮਹਾ ਐਠਿਆਰੇ ਕਈ ਕੋਟ ਪਤਰੀ ਤਸੀ ਠੌਰ ਛੂਟੇ ਉਡੇ ਛਿਪਰ ਸੋ ਪੱਤਰ ਸੇ ਛਤਰ ਟੂਟੇ ਮਚਿਓ ਜੁਧ ਗਾੜੋ ਮੰਡੋ ਵੀਰ ਪਾਰੇ ਚਹੂ ਔਰ ਤੇ ਕੋਪ ਕਹਿ ਕਹਿ ਹਕਾਰੇ ਹੂਏ ਪਾਗ ਸ਼ਾਹੀਦ ਜੰਗਾ ਮਿਆਨੇ ਗਏ ਜੂਝ ਜੋ ਤਾਵ ਕਨੋ ਸਿਆਮ ਜਾਣੈ ਚਉਪਈ ਅਜ ਸੁਤ ਜਹਾਂ ਚਿਤ ਲੈ ਜਾਵੇ ਤਹੀਂ ਕੇ ਕਈ ਲੈ ਪਹੁੰਚਾਵੈ ਅਬ੍ਰਿਣ ਰਾਖਿਐ ਸੋ ਰਥਿਆ ਕਿਓ ਨਿਜ ਪੀ ਕੋ ਇਕ ਬਾਰ ਨਾ ਬਾਂਕਿਓ ਜਹਾਂ ਕੇ ਕਈ ਲੈ ਪਹੁੰਚਾਇਓ ਅਜ ਸੁਤ ਤਾ ਕੋ ਮਾਰ ਗਿਰਾਇਓ ਐਸੋ ਕਰਿਓ ਵੀਰ ਸੰਗਰਾਮਾ ਖਬਰਾਂ ਗਈ ਰੂ ਅਰ ਸਾਮਾ ਐਸੀ ਭਾਂ ਦੁਸ਼ਟ ਬਉ ਮਾਰੇ ਬਾਸਵ ਕੇ ਸਭ ਸੋਗ ਨਿਵਾਰੇ ਗਹਿਓ ਦਾਂਤ ਤ੍ਰਿਣ ਉਬਰਿਓ ਸੋ ਨਾ ਤਰਜੀਤ ਨਾ ਬਾਚਿਓ ਕੋ ਦੋਰਾ ਪਤ ਰਾਖਿਓ ਰਥ ਹਾਂਕਿਓ ਸੂਰਨ ਦਇਓ ਖਪਾਏ ਜੀਤ ਜੁਦ ਦਵੈ ਬਰ ਲਏ ਕਹਿ ਕਹਿ ਅਤ ਸੁਭ ਕਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ ਇਕ ਸਹਿ ਦੋਏ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ